ਸ਼ਲੋਕ ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੇ ਨ ਵਿਆਪਈ ਨਾਨਕ ਮਿਟੈ ਉਪਾਦ ਹੁਣ ਚਾਲਾਂਗੇ ਦੇ ਅਰਥ ਨੇ ਕੀਤੇ ਨੇ ਸੁਭਾ ਸੱਜਰੇ ਮਤਲਬ ਰਹਿਮਤ ਵੇਲੇ ਅਮਰਤ ਵੇਲਾ ਗੁਰਬਾਣੀ ਦੇ ਮੰਨਦੀ ਸੁਭਾ ਦਾ ਵੇਲਾ ਵੀ ਨਹੀਂ ਮੰਨਦੀ ਹੁਣ ਇਸ ਪੰਕਤੀ ਦੇ ਵਿੱਚ ਚਾਲਾਂਗੇ ਉਸ ਨਾਮ ਜਪ ਨਿਸਵਾਸਰ ਆਣਾ ਲਿਖ ਕਹਾਂ ਦਾ ਨਿਸਵਾਸਰ ਕਿਹਾ ਹੈ ਦਿਨ ਰਾਤ ਜਪ ਆਰਾਧਨਾ ਦਿਨ ਰਾਤ ਕਰਦੇ ਚਲਾਂਗੇ ਤਾਂ ਕੀ ਮਤਲਬ ਰਹੇ ਸੋਧ ਦੇ ਵੇਲੇ ਦਾ ਮਤਲਬ ਕੀ ਰਹੇ ਗਿਆ ਇਹਦਾ ਨਿਸਵਾਸਰ ਆਰਾਧਨ ਨਹੀਂ ਗੱਲ ਹੈ ਚੱਲਾ ਕਿਹਾ ਉਹਨੂੰ ਉੱਠਦਾ ਲਫ਼ਜ਼ ਉੱਠਦਾ ਮਤਲਬ ਇਹਨਾਂ ਨੇ ਐ ਨਹੀਂ ਵੀ ਸੁੱਤਾ ਪਿਆ ਉੱਠ ਕੇ ਤੂੰ ਜਦ ਤੂੰ ਸੁੱਤਾ ਪਿਆ ਉਹ ਤਾਂ ਜਾਗਦਾ ਵੀ ਸੁਪਨਾ ਮੰਨਦੀ ਹੈ ਬਾਣੀ ਦਾ ਜਿਹੜਾ ਜਾਗਦੇ ਅਸੀਂ ਆਪਣੇ ਆਪ ਨੂੰ ਸਮਝਦੇ ਆ ਬਾਣੀ ਇਹਨੂੰ ਵੀ ਸੁੱਤਾ ਪਿਆ ਮੰਨਦੀ ਹੈ ਉੱਠ ਫਰੀਦਾ ਸੁੱਤਿਆ ਫਰੀਦ ਬੋਲ ਰਿਹਾ ਸੁੱਤਾ ਪਿਆ ਬੋਲ ਰਿਹਾ ਹੋ ਫਰੀਦ ਆਪਣੇ ਆਪ ਨੂੰ ਕਹਿ ਰਿਹਾ ਉੱਠ ਫਰੀਦਾ ਸੁੱਤਿਆ ਝਾੜੂ ਦੇ ਤੁਸੀਂ ਆਪਣਾ ਜਿਹੜਾ ਅੰਦਰ ਹੈ ਨਾ ਤੇਰਾ ਜੋ ਕਰਦਾ ਹੈ ਪਹਿਲਾਂ ਸੂਫੀ ਸੰਤਾਂ ਦੇ ਨਾਲ ਲਾ ਕੇ ਉਹ ਝਾੜੂ ਦੇ ਕੇ ਬਾਹਰ ਛੱਡੋ ਜਦ ਉਹਨੂੰ ਗੁਰਮਤ ਦਾ ਪਤਾ ਲੱਗਿਆ ਉਹ ਜਿਹੜਾ ਅੰਡ ਵੰਡ ਹੈ ਨਾ ਪਿਛਲੇ ਮਿੱਠਾ ਉਹਦੇ ਝਾੜੂ ਦੇਣ ਦੀ ਗੱਲ ਕਰਦਾ ਜਿਵੇਂ ਗੁਰੂ ਦਾਸ ਨੂੰ ਝਾੜੂ ਦੇਣ ਦੀ ਗੱਲ ਕਰਦਾ ਉਹਨੂੰ ਝਾੜੂ ਦੇ ਕੇ ਬਾਹਰ ਸੱਟ ਜੋ ਦੁਰਮਤ ਦਾ ਕੂੜਾ ਕਰਕੇ ਅੰਦਰ ਇਕੱਠਾ ਕੀਤਾ ਉਹਨੂੰ ਝਾੜੂ ਦੇਣ ਦੀ ਗੱਲ ਹੈ ਜੋ ਪਹਿਲੀ ਵਾਰ ਹੈ ਜਿਹੜੀ ਛੱਡਣੀ ਹੈ ਝਾੜੂ ਦੇਣਾ ਕਬੀਰ ਵੀ ਕਹਿੰਦਾ ਬੈਠਾ ਰਹਿ ਔਰ ਜਾਗ ਬੈਠਾ ਰਹਿ ਔਰ ਜਾਗ ਕਬੀਰ ਵੀ ਸੁੱਤਾ ਪਿਆ ਹੀ ਉਹਨੂੰ ਕਰ ਰਿਹਾ ਉਹ ਜਿਹੜੀ ਮਾਲਾ ਫੇਰ ਰਿਹਾ ਪਹਿਲਾਂ ਫੇਰ ਕਹਿੰਦਾ ਬੈਠਾ ਰਹਿ ਔਰ ਜਾਗ ਕਬੀਰ ਸੁੱਤਾ ਕਿਆ ਕਰ ਰਿਹਾ ਸੁੱਤਾ ਪਿਆ ਹੀ ਕਰ ਰਿਹਾ ਸੀ ਜੋ ਕੁਝ ਕਰ ਰਿਹਾ ਸੀ ਮਾਲਾ ਫੇਰ ਰਿਹਾ ਸੀ ਮਿਲਿਆ ਕੁਝ ਨਹੀਂ ਤਾਂ ਕਹਿੰਦਾ ਕਬੀਰ ਸੁੱਤਾ ਕਿਆ ਕਰ ਰਿਹਾ ਕੀ ਕਰਦਾ ਸੁੱਤਾ ਪਿਆ ਮਾਲਾ ਫੇਰੀ ਜਾਂਦਾ ਸਾਰੀ ਜ਼ਿੰਦਗੀ ਨਾਲ ਕੀ ਕੁਝ भी नहीं मिलेगा आ कह रहे ਬੈਠਾ ਰਿਹਾ ਔਰ ਜਾਗ ਆ ਜਾਗ ਬਾਣੀ ਕੀ ਕਹਿੰਦੀ ਹੈ ਲੋਕ ਕੀ ਕਰਦੇ ਨੇ ਗੁਰਬਾਣੀ ਕੀ ਕਹਿੰਦੀ ਹੈ ਪ੍ਰਚਾਰ ਕੀ ਹੋ ਰਿਹਾ ਗੁਰਬਾਣੀ ਕੀ ਕਹਿੰਦੀ ਹੈ ਇਸ ਨੂੰ ਕਹਿੰਦੇ ਨੇ ਉੱਠ ਜਾਗ ਚੱਲਿਆ ਗੁਰੂ ਕੀ ਕਹਿੰਦਾ ਤੂੰ ਕੀ ਕਰਦਾ ਚੱਲਿਆ ਨਾ ਗੁਰੂ ਕੋ ਜਾਂਦਾ ਮੂੰਹ ਤੋਂ ਕੁਝ ਪੜਦਾ ਕਰਦਾ ਕੁਝ ਹੈ ਤੇ ਝੱਲਾ ਨਹੀਂ ਹੋਰ ਕੀ ਹੈ ਮੂੰਹ ਨਾਲ ਤਾਂ ਬੋਲਦਾ ਕੁਝ ਕਰਦਾ ਕੁਝ ਹੈ ਉਹਦੇ ਉਲਟ ਉਚਰਦਾ ਕੁਝ ਹੈ ਆਚਰਣ ਕੁਝ ਹੈ ਫਿਰ ਝੱਲਾ ਹੀ ਹੈ ਸਹਿਜ ਬਲੋਗੋ ਜੈਸੇ ਤੱਤ ਨਾ ਜਾਈ ਇਹਦਾ ਮਤਲਬ ਇਹ ਹੈ ਜਾ ਕੇ ਬਾਣੀ ਨੂੰ ਵਿਚਾਰੋ ਜਾਗ ਕੇ ਸੁੱਤੇ ਪੈਣਾ ਵਿਚਾਰੋ ਜਾਗ ਕੇ ਨਹੀਂ ਵਿਚਾਰਿਆ ਸਾਥੀ ਲੱਗ ਗਿਆ ਚੱਲੇ ਨੇ ਚੱਲਾ ਹਰ ਕੋਈ ਚੱਲਾ ਜਾਣਦਾ ਜੋ ਜਾਣਦਾ ਵੀ ਪਰਮੇਸ਼ਰ ਅੱਖ ਨੂੰ ਨਹੀਂ ਦੇਖਦਾ ਜੋ ਵੀ ਹੈ ਅੱਖ ਨੂੰ ਦੇਖਣ ਵਾਲੀ ਚੀਜ਼ ਨਹੀਂ ਧਰਮ ਦੇ ਵਿੱਚ ਮੂਰਤੀ ਪੂਜਾ ਤਾਂ ਕਿਵੇਂ ਦੇਖਦੇ ਮੂਰਤੀ ਪੂਜਾ ਕਿਵੇਂ ਦੇਖਦੇ ਆਪਣਾ ਗੁਰੂ ਤੇ ਕਿਵੇਂ ਸ਼ਰਧਾ ਰੱਖਦੇ ਦੇ ਵਿਅਕਤੀ ਤੇ ਸ਼ਰਧਾ ਕਿਵੇਂ ਰੱਖਦੇ ਦੇਹ ਤੇ ਸ਼ਰਤਾਂ ਕਿਉਂ ਰੱਖਦਾ ਕੀ ਦੇਖ ਬਿਰਤੀ ਸਭ ਜਾਣ ਮਨੁੱਖ ਨੇ ਉੱਤੇ ਫੇਟੇ ਰੱਖੀ ਜਾਂਦਾ ਇਹਦਾ ਮਤਲਬ ਹੈ ਪੰਜਮ ਪਾਸ਼ਾ ਦੀ ਕਿਸੇ ਮਨੁੱਖ ਤੇ ਦੇਖ ਨਹੀਂ ਹੈ ਬਿਲਕੁਲ ਗੁਰੂ ਅਮਰਦਾਸ ਤੇ ਟੇਕ ਨਹੀਂ ਹੈ ਬਿਲਕੁਲ ਗੁਰੂ ਨਾਨਕ ਤੇ ਦੇਖਣੀ ਨਹੀਂ ਹੈ ਉਹਦੇ ਸ਼ਬਦ ਗੁਰੂ ਤੇ ਦੇਖ ਹੁਕਮ ਤੇ ਦੇਖ ਹੈ ਤੇ ਦੇਖ वाल्मीकि देवसी जन सब जान देवण ਭਗਵਾਨ ਜਿਸ ਕੇ भगवान ਰਹਿ लिए रहे ਨਾ ਕ੍ਰਿਸ਼ਨ ਆ ਕੇ ਆਏ ਇਹ ਤਾਂ ਅਸੀਂ ਪੜਿਆ ਹੈ ਫਿਰ ਅਸੀਂ ਫੇਰ ਟੇਕ ਰੱਖੀ ਜਾਂਦੇ ਗੁਰੂਆਂ ਦੀ ਚੱਲੇ ਨਹੀਂ ਤਾਂ ਹੋਰ ਕੀ ਚੱਲੇ ਨਹੀਂ ਤਾਂ ਹੋਰ ਕੀ ਆ ਸ਼ਰਾਈ ਨਹੀਂ ਤਾਂ ਹੋਰ ਕੀ ਆ ਫਿਰ ਉਹਨੂੰ ਕਹਾ ਉੱਠ ਜਾਗ ਨਾਮ ਜਪ ਜਿਹੜਾ ਤੂੰ ਜਪ ਰਿਹਾ ਨਾਮ ਨਹੀਂ ਹੈ ਜੋ ਤੂੰ ਕਰ ਰਿਹਾ ਨਾਮ ਜਪਣਾ ਨਹੀਂ ਹੈ ਗੱਲ ਹੈ ਸਰ ਆਰਾਧ ਜੇ ਤੈ ਨਾਮ ਜਪ ਲਿਆ ਨਿਸਬਸਰ ਆਰਾਧਨਾ ਆਪੇ ਹੀ ਹੋਈ ਨਿਸਬਸਰ ਆਰਾਧਨਾ ਆਰਾਧਨਾ ਕੀ ਹੁੰਦਾ ਹੈ ਜਪਣ ਦੇ ਬਾਅਦ ਆਰਾਧਨਾ ਹੁੰਦੀ ਹੈ ਜਦੋਂ ਭੁੱਖ ਲੱਗਿਆ ਹੁੰਦੀ ਹੈ ਤਾਂ ਜੋ ਮਰਜ਼ੀ ਉਹਨੂੰ ਕਹੀ ਜਾ ਧਿਆਨ ਨਾਲ ਰੋਟੀ ਚ ਰੱਖੇ ਕਿਸੇ ਦੇ ਘਰ ਚ ਲੈ ਜਾਈਏ ਭੁੱਖ ਹੋਵੇ ਗੱਲਾਂ ਕਰੇ ਆਪਾਂ ਫਿਰ ਵੀ ਰੋਟੀ ਹੁੰਦਾ ਯਾਰ ਪਿੱਛੇ ਹੀ ਨਹੀਂ ਹੋਰ ਹੋਰ ਗੱਲਾਂ ਕਰੀ ਜਾਂਦਾ ਆਪਣਾ ਧਿਆਨ ਚਾਹੇ ਤਾਂ ਗੱਲਾਂ ਵੀ ਕਰਦੇ ਪਰ ਤੇ ਧਿਆਨ ਰੋਟੀ 'ਚ ਹੈ ਭੁੱਖ ਜੋ ਹੈ ਜਦ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਤਾਂ ਆਰਾਧਨਾ ਹੁੰਦੀ ਹੈ ਸਮਰਥਤ ਨਹੀਂ ਹੁੰਦੀ ਹੋਈ ਨਹੀਂ ਹੁੰਦੀ ਹੋਈ ਨਹੀਂ ਇਹ ਜਿਹੜੀ ਨਾਮ ਦੀ ਭੁੱਖ ਲੱਗਦੀ ਹੈ ਉਹ ਐਸ ਨਾਮ ਦੀ ਭੁੱਖ ਨਹੀਂ ਹੈ ਇਸ ਨਾਮ ਦੀ ਭੁੱਖ ਨਹੀਂ ਹੈ ਉਹਦੀ ਇਹਦਾ ਬਿਨਾ ਨੰਦ ਸੁਣਨ ਵਾਲਾ ਨਾਮ ਇਹ ਤਾਂ ਇਹ ਤਾਂ ਗਿਆਨ ਹੈ ਗਿਆਨ ਦੀ ਵੀ ਭੁੱਖ ਪੈਦਾ ਹੁੰਦੀ ਹੈ ਗਿਆਨ ਦੀ ਭੁੱਖ ਤਾਂ ਤੇਰੇ ਹੱਥ 'ਚ ਪੂਰੀ ਕਰ ਲੈਣਾ ਗਿਆਨ ਦੀ ਭੁੱਖ ਪੂਰੀ ਕਰਨੀ ਸਾਡੇ ਹੱਥ 'ਚ ਬਾਣੀ ਪੜੋ ਹਰ ਵਿਚਾਰੋ ਪਰ ਉਹ ਨਾਮ ਦੀ ਤਾਂ ਸਾਡੇ ਹੱਥ 'ਚ ਨਹੀਂ ਭੁੱਖ ਜਿਹੜੀ ਤੁਰਕੀ ਬਾਣੀ ਹੈ ਉਹਦੀ ਤਾਂ ਸਾਡੇ ਹੱਥ 'ਚ ਨਹੀਂ ਤਾਂ ਜਿਸ ਦੇ ਸੁਭਾਵਿਕ ਜਿਸੇ ਜਗਾਣੇ ਪਿਆ ਇਹ ਰਸ ਆ ਜਗਾਣੇ ਵਾਲੀ ਗੱਲ ਹੈ ਪਿਆ ਇਹ ਰਸ ਉਹ ਬਾਣੀ ਜਗਾਉਂਦੀ ਹੈ ਤੁਸੀਂ ਚਾਹਦੇ ਨਹੀਂ ਜਾਗੂਗਾ ਉਹੀ ਪੀਊਗਾ ਰਸ ਉਠੋ ਸੇ ਨੂੰ ਕਿਹਾ ਜਿਸੇ ਜਗਾਏ ਪਿਆਏ ਰਸ ਕੱਟ ਕਥਾ ਤਨ ਜਾਣੀ ਕੱਟ ਕਥਾ ਤਾਂ ਜਾਣੀ ਜਾਊਗੀ ਬਾਦੀ ਗੱਲ ਹੈ ਉਹ ਤਾਂ ਬਾਅਦ ਦੀ ਗੱਲ ਹੈ ਪਰ ਬਿਨਾ ਜਪੇ ਤੇ ਨਾਮ ਦੀ ਭੁੱਖ ਪੈਦਾ ਨਹੀਂ ਹੋਣੀ ਫਿਰ ਉਹਦੀ ਭੁੱਖ ਪੈਦਾ ਹੋਊ ਸੰਤੋਖ ਤੇ ਬਾਅਦ ਉਹਦੀ ਭੁੱਖ ਜਦ ਪੈਦਾ ਹੋਊ ਜਦ ਮਾਇਆ ਦੀ ਤ੍ਰਿਸ਼ਨਾ ਜਿਹੜੀ ਹੈਗੀ ਹੈ ਤ੍ਰਿਸ਼ਨਾ ਅਗਨ ਜਾਂ ਬੁਝ ਗਈ ਫਿਰ ਉਹ ਭੁੱਖ ਪੈਦਾ ਹੋਊ ਉਹ ਪਹਿਲਾਂ ਨਹੀਂ ਪੈਦਾ ਹੋਊ ਸਵਾਲ ਹੈ ਉਹਦੀ ਭੁੱਖ ਪੈਦਾ ਕਦੋਂ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਜਦ ਤ੍ਰਿਸ਼ਨਾ ਬੁੱਝੂਗੀ ਐਸ ਤਰੀਕੇ ਨਾਲ ਬੁੱਝ ਗਈ ਆਗ ਨਿਕਲੇ ਨਾ ਧੂਆਂ ਧੂਆਂ ਵੀ ਨਹੀਂ ਨਿਕਲੂਗਾ ਅੱਗ ਦਾ ਬੁੱਝ ਗਈ ਧੂਆਂ ਕੀ ਹੁੰਦਾ ਹੋਰ ਅੰਦਰੋਂ ਮਾੜੀ ਮਾੜੀ ਭੁੱਖ ਹੈ ਜੋ ਪੈਦਾ ਹੁੰਦੀ ਧੂਆਂ ਤਾਂ ਹੋਈ ਹੈ ਧੂਆਂ ਕਲਪਣਾ ਹੀ ਹੈ ਅੰਦਰ ਦੀ ਇੱਛਾ ਇੱਛਾ ਫੇਰ ਜੋ ਹੈਗੀ ਇਹ ਮਾਇਆ ਦੀ ਇਹਨਾਂ ਦੇ ਤਾਂ ਸਾਰੀ ਇੱਛਾ ਹੀ ਹੋਇਆ ਦੀ ਇਹਨੇ ਤਾਂ ਜਿਹੜੇ ਰਿੱਤੀ ਸਿੱਧੀ ਵਾਲੇ ਨੇ ਤਾਂ ਸਾਰੀ ਹੋਈ ਉਹਨਾਂ ਦਾ ਤਾਂ ਇਹ ਦੂਏ ਪਾਏ ਗਏ ਹੈ ਦੂਏ ਪਾਏ ਵਿਗੁਚੀ ਹੈ ਗੱਲ ਸੇ ਜਮ ਕੀ ਜਿਹੜੇ ਰਿੱਤੀਆਂ ਸਿੱਧੀਆਂ ਨੂੰ ਚਾਹੁੰਦੇ ਨੇ ਨਾ ਤਾਂ ਉਹ ਧਰਮ ਹੈ ਉਹਨਾਂ ਦਾ ਨਾ ਉਹ ਜਾਪ ਹੈ ਨਾ ਉਹ ਤਪ ਹੈ ਉਹਨੂੰ ਕਹੇ ਦੂਏ ਪਾਏ ਵਿਗੁਚੀ ਹੈ ਨਾ ਤਾਂ ਰਿੱਤੀ ਸਿੱਧੀ ਪ੍ਰਾਪਤ ਹੋਣੀ ਹੈ ਉਹਨਾਂ ਨੂੰ ਕੁਝ ਮਿਲਣਾ ਜਮ ਦੀ ਫਾਸੀ ਪਰ ਵਾਲੀ ਫਾਸੀ ਹੋਰ ਪੈਣੀ ਬਸ ਜਿਹੜੀਆਂ ਸਿੱਧੀਆਂ ਮਿਲਦੀਆਂ ਹੁੰਦੀਆਂ ਇਹ ਭਰਮ ਪਾਲ ਲਿਆ ਰਿੱਧੀਆਂ ਸਿੱਧੀਆਂ ਨਹੀਂ ਮਿਲਦੀਆਂ ਹੁਕਮ ਬਿਨਾਂ ਤੇ ਨੂੰ ਕੁਝ ਨਹੀਂ ਮਿਲਦਾ ਉਹ ਭਰਮ ਉਹਦਾ ਭਰਮ ਗੱਲ ਪਈ ਤੇ ਜੌਂਕੀ ਫਸ ਜੌਂਕੀ ਫਾਸੀ ਭਰਮ ਦੀ ਫਾਸੀ ਹੋਰ ਪਈ ਗੱਲ ਜਬਰ ਵਾਲ ਦਾ ਕੀ ਛੱਟਣਾ ਭਰਮ ਹੋਰ ਵੱਧ ਗਿਆ ਤਾਂ ਹੀ ਪੇਸ ਦਿਖਾਇਆ ਜਗਤ ਕੋ ਨੂੰ ਕੋ ਬਸ ਕੀ ਨਾਲੇ ਅੰਤਕਾਲ ਕਾਟੀ ਕਾਤੀ ਕੜੇ ਬਾਸ ਨਰਕ ਮੋਰੀਰ ਭਰਮ ਵੱਧ ਕੇ ਗਿਆ ਹੋਈ ਥੱਲੇ ਦੇ ਜੂਨ ਚਲੇ ਜਾਂਦੇ ਨੇ ਉਹਨਾਂ ਦਾ ਭਰਮ ਹੋਰ ਗਾੜਾ ਹੋ ਜਾਂਦਾ ਗਾੜਾ ਹੋ ਗਿਆ ਥੱਲੇ ਦੇ ਜੂਨ ਜੋੜਨਾ ਪੈਂਦਾ ਜਿੰਨਾ ਭਰਮ ਵੱਧਦਾ ਉਹਨਾਂ ਥੱਲੇ ਨਰਕੇ ਚਲੇ ਜਾਂਦੇ ਜਿੰਨਾ ਗਿਆਨ ਘਟਦਾ ਉਹਨਾਂ ਨਰਕੇ ਚਲੇ ਜਾਂਦੇ ਜਿੰਨਾ ਗਿਆਨ ਉੱਤੇ ਨਾ ਹੋਇਆ ਉਹਨੀ ਔਗਲੀਆਂ ਜੁਨਾ ਜਾ ਜਾਂਦਾ ਇਸ ਕਰਕੇ ਲਾਂਗੇ ਉਸ ਨਾਮ ਜਪਣ ਵੱਲੋਂ ਚੱਲਿਆ ਇਹ ਤਾਂ ਸਾਰੇ ਜਾਣਦੇ ਨੇ ਕਿ ਕਹਿੰਦੇ ਇੰਨੇ ਕਿਉਂ ਬਣਾਈ ਬੈਠੇ ਹੋ ਤਿੰਨ ਕਿਉਂ ਮੰਨੀ ਬੈਠੇ ਹੋ ਤਾਂ ਸਾਰੇ ਜਾਣਦੇ ਨੇ ਜਮਦਾ ਮਰਦਾ ਨਹੀਂ ਮੂਰਤੀ ਆਦਮੀ ਤੇ ਵਿਸ਼ਵਾਸ ਕਿਉਂ ਕੀਤਾ ਹੋਇਆ ਕਾਮਨ ਗੱਲ ਨੂੰ ਕਾਮਨ ਮਿਨੀਮਮ ਜਿਹੜਾ ਇਹਨਾਂ ਦਾ ਮੰਨਤਾ ਹੈ ਉਹ ਸਾਰੇ ਧਰਮਾਂ ਦੀ ਇੱਕ ਹੈ ਪਰਮਾਤਮਾ ਨੂੰ ਕੋਈ ਨਹੀਂ ਗੱਲ ਦੋ ਨੇ ਕਹਿੰਦੇ ਕੋਈ ਨਹੀਂ ਕਹਿੰਦਾ ਜਮਦਾ ਮਰਦਾ ਕੋਈ ਨਹੀਂ ਇਹ ਕਹਿੰਦਾ ਵੀ ਉਹਦੀ ਪਾਵਰ ਸਭ ਨਾਲੋਂ ਸ਼ਕਤੀਸ਼ਾਲੀ ਹੈ ਉਹ ਸਭ ਤੋਂ ਸਮਰੱਥ ਸ਼ਕਤੀਸ਼ਾਲੀ ਹੈ ਉਹਦੇ ਕਰੇ ਦੇ ਜੋ ਕੁਝ ਹੁੰਦਾ ਹੁੰਦਾ ਸਾਰੇ ਬੰਦੇ ਫਿਰ ਉਹਦੀ ਖੋਜ ਕਿਉਂ ਨਹੀਂ ਕੀਤੀ ਕੌਣ ਸਵਾਲ ਉਹਦੀ ਖੋਜ ਕਰਨਾ ਜਪਣ ਦਾ ਮਤਲਬ ਉਹਦੀ ਖੋਜ ਹੈ ਜਪਣ ਦਾ ਮਤਲਬ ਖੋਜ ਹੋਰ ਕੁਝ ਨਹੀਂ ਉਹਦੇ ਸਿੰਪਟਮ ਨਾਲ ਉਹਨੂੰ ਦੱਸਦੇ ਉਹਦੇ ਗੁਣ ਦੱਸਦੇ ਉਹਦੀ ਖੋਜ ਕਰੋ ਕੀ ਹੈ ਖੋਜਣਾ ਹੀ ਹੈ ਖੋਜੀ ਉਪਜਾ ਬਾਦੀ ਬਿਲਸਰ ਜਿਹੜਾ ਖੋਜ ਕਰ ਲੂਗਾ ਤਾਂ ਪਾ ਲੂਗਾ ਜਿਨ੍ਹਾਂ ਨੇ ਅੱਡ ਅੱਡ ਬਣਾ ਲੈਣਾ ਧਰਮ ਬਾਦੀ ਬਾਦੂ ਬਾਦ ਪੈ ਗਏ ਉਹਨਾਂ ਦਾ ਵੀ ਨਾਸ ਹੋ ਜੂਗਾ ਜੋ ਮਨੁੱਖਾ ਜਨਮ ਹੈ ਨਾ ਮਨੁੱਖਾ ਜਨਮ ਵਾਲੀ ਬੁੱਧੀ ਵੀ ਨਾਸ ਹੋ ਜੂ ਥੱਲੇ ਚਲ ਜਾਓਗੇ ਮਨੁੱਖਾ ਜਨਮ ਤੋਂ ਵੀ ਥੱਲੇ ਚੜ ਜਾਓਗੇ ਕੋਰ ਅੰਧਕਾਰ ਚਲੇ ਜਾਓਗੇ ਥੱਲੇ ਬਾਦੀ ਬਿਨਸਨ ਹਰ ਹਰ ਗੁਰ ਕਰਦਾ ਜੋ ਹੋ ਰਿਹਾ ਸਾਰੇ ਧਰਮਾਂ 'ਚ ਸਾਰੇ ਗਲਤ ਹੈ ਇੱਕ ਨੂੰ ਨਹੀਂ ਕਿਹਾ ਜਾ ਲਾਂਗੇ ਉਸ ਹਮ ਜਪ ਸਾਰੇ ਧਰਮਾਂ ਦੇ ਬੰਦੇ ਨੂੰ ਜੇ ਜਾ ਦੇ ਸਰ ਕੀ ਕਰਨਾ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਤੂੰ ਆਪਣੀ ਆਦਮ ਜੀਣਾ ਜੇਕਰ ਤਾਂ ਹਾਂ ਸਵਾਲ ਇਹ ਹੈ ਕਿ ਉਸ ਵਿਅਕਤੀ ਨੂੰ ਜਿਹਦੇ ਲੱਛਣ ਨੇ ਹੋ ਜੀਏ ਉਹ ਸਭ ਲੱਛਣ ਉਹ ਕਹਿੰਦੇ ਤੂੰ ਉਹਦੀ ਅਣਸਾ ਤੂੰ ਆਪਣੇ ਆਪ ਨੂੰ ਖੋਜ ਤੂੰ ਉਸ ਦੀ ਅਣਸਾ ਹੈ ਤੂੰ ਆਪਣੇ ਆਪ ਨੂੰ ਖੋਜ ਲੈ ਪਹਿਲਾਂ ਜਿੱਦਾਂ ਦਾ ਆਪਣੇ ਆਪ ਨੂੰ ਖੋਜ ਲਿਆ ਉਹ ਆਪੇ ਪ੍ਰਗਟ ਹੋ ਜੂ ਅਸੀਂ ਆਤਮ ਨੂੰ ਜਿੰਨੇ ਉਹਨੇ ਪ੍ਰਗਟ ਹੋਣਾ ਉਹਨੇ ਤਾਂ ਪ੍ਰਗਟ ਹੋਣਾ ਖੋਜ ਨਹੀਂ ਸਕਦੇ ਅਸੀਂ ਉਹਨੂੰ ਸਮਝ ਸਕਦੇ ਆ ਖੋਜ ਨਹੀਂ ਸਕਦੇ ਖੋਜ ਸਕਦੇ ਆ ਆਤਮ ਨੂੰ ਸਮਝ ਸਕਦੇ ਆ ਕੁਦਰਤ ਚੌਕਾ ਦਾ ਰੂਪ ਕੁਦਰਤ ਵਿੱਚੋਂ ਵਿੱਚ ਕੁਦਰਤ ਹਰ ਪ੍ਰਭ ਕੁਦਰਤ ਵਿੱਚੋਂ ਕਾਦਰ ਨੂੰ ਸਮਝ ਸਕਦੇ ਆ ਦਰਸ਼ਨ ਕਰ ਸਕਦੇ ਆ ਸਭ ਕੁਝ ਵਰਤੇ ਤੇਰਾ ਜੋ ਵਰਤ ਰਿਹਾ ਸਾਨੂੰ ਦਿਖ ਰਿਹਾ ਤੇਰਾ ਭਾਣਾ ਤੇ ਹੀ ਵਿਡਣਾ ਸੀ ਹੀ ਦੇਖਣਾ ਆਪਣਾ ਆਪ ਖੋਜ ਸਕਦੇ ਆ ਉਹ ਖੋਜ ਨਹੀਂ ਸਕਦੇ ਸੀ ਖੋਜੀ ਦਾ ਉਹਨਾਂ ਦਾ ਲੁਕਿਆ ਹੋਵੇ तो सब व्यापक है चलो क्या है जो वरत रहा है ਉਹਦਾ ਬਾਣ ਬਾਣ ਬੁੱਝਣ ਵਾਲੀ ਚੀਜ਼ ਤਾਂ ਹੈ ਬੁੱਝਣ ਵਾਲੀ ਚੀਜ਼ ਨਹੀਂ ਹੈ ਬੁੱਝਣੀ ਉਹ ਚੀਜ਼ ਹੁੰਦੀ ਹੈ ਸਾਹਮਣੇ ਹੋਵੇ ਹੋਵੇ ਸਾਹਮਣੇ ਦਾਸਤਾ ਦਿੱਤੀ ਸਾਨੂੰ ਸਮਝਾਤੀ ਸਮਝ ਨਹੀਂ ਆਈ ਉਹਨੂੰ ਬੁੱਝਣਾ ਹੈ ਹੁਕਮ ਬੁੱਝ ਪਰਮ ਪਰ ਹੁਕਮ ਬੁੱਝਣਾ ਖੋਜਣਾ ਖੋਜਣਾ ਜੋ ਲੁਕਿਆ ਹੋਇਆ ਹੋਵੇ ਤਨ ਵਿੱਚ ਮਨ ਲੁਕਿਆ ਹੋਇਆ ਹੈ ਮਾਇਆ ਤਨ ਤੁਰਿਆ ਫਿਰਦਾ ਮਨ ਦਿਖਦਾ ਜਿਹਦੀ ਸ਼ਕਤੀ ਨਾਲ ਤੁਰਿਆ ਫਿਰਦਾ ਸ਼ਕਤੀ ਨਹੀਂ ਦਿਖਦੀ ਉਹ ਖੋਜਣੇ ਹੀ ਪਊਗਾ ਗੁਰਮੁਖੀ ਟੁੱਟ ਟੁੱਟ ਢੂੰਡੇ ਨੇ ਹਰ ਸੱਜਣ ਲੱਗਦਾ ਹੋਵੇ ਉਹ ਲੱਗਦਾ ਹੀ ਲੱਗਦਾ ਆਪਣਾ ਆਪ ਹੈ ਜਦ ਆਪਣਾ ਆਪ ਲੱਗਦਾ ਹੈ ਆਤਮਰ ਪ੍ਰਾਤ ਨੂੰ ਦੋਏ ਚੀਨ ਲੈ ਇੱਕ ਹੋ ਗਿਆ ਉਹਨੇ ਫਿਰ ਪ੍ਰਗਟ ਹੋਣਾ ਪ੍ਰਗਟ ਕੀ ਤੇ ਹੋਣਾ ਪ੍ਰਗਟ ਦੇ ਵਿੱਚੋਂ ਹੀ ਹੋਣਾ ਬਾਹਰੋਂ ਨਹੀਂ ਹੋਣਾ ਜੇ ਬਾਹਰੋਂ ਪ੍ਰਗਟ ਹੋਵੇ ਫਿਰ ਅੱਖਾਂ ਨਾਲ ਦੇਖਣ ਵਾਲੀ ਗੱਲ ਜਦ ਇਹਦੇ ਵਿੱਚੋਂ ਪ੍ਰਗਟ ਹੋਣਾ ਜਿਹੜਾ ਕਹਿੰਦੇ ਥਮ ਪਾੜ ਕੇ ਪ੍ਰਗਟ ਹੋਇਆ ਉਹ ਥਮ ਮਨਸਾ ਜਾਂ ਥਮ ਜਾਂਦੀ ਹੈ ਮਨ ਦੀ ਇੱਛਾ ਦਾਣਾ ਪਾੜ ਕੇ ਹੀ ਪੌਦਾ ਨਿਕਲਦਾ ਵਿੱਚੋਂ ਪਰ ਜਿੰਨਾ ਚਿਰ ਦਾਣਾ ਦਫਾੜ ਦੀ ਆ ਕੇ ਤੇ ਉਹਨਾਂ ਚ ਪੈਦਾ ਨਹੀਂ ਹੋਇਆ ਦੇਖੋ ਇੱਕ ਕੀਤਾ ਫਿਰ ਇੱਕ ਕੀਤਾ ਦਾਣਾ ਫਿਰ ਉਹੀ ਦਾਣਾ ਪਾੜਿਆ ਉਸ ਤਰੀਕੇ ਨਾਲ ਫਟੇ ਤਾਂ ਵਿੱਚੋਂ ਆਪ ਨਿਕਲਦਾ ਜਦ ਆਪ ਨਿਕਲੇ ਉਹ ਪਾੜੇ ਗੱਲ ਹੋਰ ਹੈ ਇਹ ਕਿਹਨੇ ਪੜਿਆ ਸਾਬਤ ਸੂਰਤ ਰੱਬ ਦੀ ਸੀ ਜਿਹੜਾ ਸਾਬਤ ਦਾਣਾ ਨਾ ਸਾਬਤ ਸੂਰਤ ਉਹ ਰੱਬ ਦੀ ਸੂਰਤ ਉਹ ਇੱਕ ਦੀ ਸੂਰਤ ਹੈ ਇੱਕ ਦੀ ਆਪ ਸੂਰਤ ਰੱਬ ਦੀ ਹਾਂ ਉਹ ਕੇ ਰੱਬ ਹੈ ਕਰਬੇ ਪਰ ਬੇਈਮਾਨ ਜਦ ਮਨ ਬੇਈਮਾਨ ਹੋ ਜਾਂਦਾ ਫਿਰ ਭੰਦਾ ਮਨ ਬੇਈਮਾਨ ਹੋ ਗਿਆ ਸੀ ਇਮਾਨ ਤੋਂ ਡਿੱਗ ਗਿਆ ਸੀ ਚਿੱਤ ਦੇ ਵਿੱਚ ਇਮਾਨ ਸੀ ਮਨ ਇਮਾਨ ਛੱਡ ਗਿਆ ਦੋ ਪਰ ਬੇਈਮਾਨ ਹੋ ਮਤਲਬ ਹੈ ਦੁਆ ਨਹੀਂ ਬਣਦਾ ਹੈ ਆਪਣੀ ਜ਼ਰੂਰਤ ਨੂੰ ਆਪ ਭੰਗਾ ਮਨ ਬਈ ਮਾਰੋ ਇਸ ਕਰਕੇ ਇਮਾਨ ਤੇ ਆਉਣਾ ਸੀ ਮੁਸਲਮਾਨ ਕਹਿੰਦੇ ਇਮਾਨ ਮਨ ਔਰ ਚਿੱਤ ਦਾ ਇਮਾਨ ਤੇ ਪਹਿਲੇ ਮਨ ਨੇ ਦਾ ਬਣਨਾ ਸੀ ਇੱਕ ਹੋ ਜਾਣਾ ਸੀ ਇੱਥੇ ਤੱਕ ਇਸਲਾਮ ਠੀਕ ਹੈ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ ਹਾਂ ਇਹ ਤਾਂ ਮੁਸ਼ਕਲ ਹੈ ਇੱਕ ਹੋਣ ਦਾ ਬੜਾ ਮੁਸ਼ਕਲ ਹੈ ਇਮਾਨ ਤੇ ਵੀ ਹੋਰ ਰਹਿ ਗਿਆ ਫਿਰ ਬਾਕੀ ਕਰਨ ਨੂੰ ਕੀ ਰਹਿ ਗਿਆ ਇਹਦਾ ਕਰਨ ਨੂੰ ਕੁਝ ਨਹੀਂ ਰਿਹਾ ਇੱਕ ਹੋਏ ਡੋਗਵੇ ਮੁਸਲਮਾਨ ਕਹਾਵਣ ਮੁਸ਼ਕਲ ਹੈ ਪਰ ਹੋਏ ਤਾਂ ਮੁਸਲਮਾਨ ਹੋਵੇ ਕੋਈ ਫਿਰ ਕਹਾਵਣ ਮੁਸਲਮਾਨ ਹੈ ਨਹੀਂ ਮੁਸਲਮਾਨ ਕਹੇ ਜਾਂਦੇ ਸਿੱਖ ਕੋਈ ਹੈ ਨਹੀਂ ਸਿੱਖ ਕਹੇ ਜਾਂਦੇ ਸਿੱਖ ਤੜੇ ਹੀ ਆ ਜੇ ਬੰਦਨ ਕੱਟੇ ਜਾਣ ਜਿਹਦੇ ਉਹ ਸਿੱਖ ਹੈ ਕਿਆ ਗੁਰਮਤ ਨੂੰ 20 ਵਿਸਵੇ ਗੁਰ ਮਨ ਮੰਨਣਾ ਹੈ ਇਹ ਬਾਣੀ ਨੂੰ ਵੀ ਵਿਸਵੇ ਮੰਨ ਕੇ ਚੱਲੇ ਉਹ ਸਿੱਖ ਜਦ 20 ਵਿਸਵੇ ਮੰਨਣ ਲੱਗ ਸਿੱਖ ਸੋ ਸੇਵਕ ਸੋ ਸੇਵਕ ਕਰ ਵੀ ਹੋ ਸੇਵਕ ਪਰਮੇਸ਼ਰ ਕੀ ਗੱਲ ਜਾਣ ਪਰਮੇਸ਼ਰ ਕੀ ਗੱਲ ਜਾਣ ਜਦ ਮਾਇਆ ਦੇ ਵਿੱਚ ਮਨ ਦੀ ਇੱਛਾ ਥਮ ਜਾਂਦੀ ਹੈ ਇਹਦੇ ਵਿੱਚੋਂ ਹੀ ਸ਼ਬਦ ਪ੍ਰਗਟ ਹੁੰਦਾ ਬਾੜ ਕੇ ਦਾਣਾ ਬਾੜ ਕੇ ਹੀ ਮਿਰਚ ਬਣਦਾ ਉਹ ਜਿਹੜਾ ਥਾਂ ਪਾੜ ਕੇ ਕਹਿੰਦੇ ਨਿਕਲੇ ਉਹਦੇ ਵਿੱਚੋਂ ਹੀ ਪ੍ਰਗਟ ਹੋਇਆ ਸੀ ਸ਼ਬਦ ਜਦ ਉਹਦੇ ਵਿੱਚੋਂ ਸ਼ਬਦ ਪ੍ਰਗਟ ਹੋਇਆ ਉਹਨੇ ਲਾਜਵਾਬ ਕਰਤਾ ਆਪਣੇ ਪਿਓ ਨੂੰ ਜਿਵੇਂ ਨਾਮ ਦੇ ਇਬਨ ਦੇ ਅੰਦਰ ਜਦ ਪ੍ਰਗਟ ਹੋਇਆ ਸ਼ਬਦ ਜਦ ਉਹ ਸਮਝ ਆਈ ਵੀ ਰਾਜੇ ਨੂੰ ਕਿਵੇਂ ਸਮਝਾਵਾਂ ਲਾਜਵਾਬ ਕਰਤਾ ਸਾਰੇ ਨੂੰ ਜਦ ਕਹਿੰਦਾ ਰਾਜੇ ਨੂੰ ਆਇਆ ਤੇਰੇ ਭਵੜ ਧੜੀ ਸੋਝੀ ਨਹੀਂ ਆਈ ਵੀ ਇਹਨੂੰ ਕਿੱਥੋਂ ਸ਼ੁਰੂ ਕਰਕੇ ਕਿਵੇਂ ਨਾਮ ਲੈਣ ਉਹਨੂੰ ਭੁਲੇਖਾ ਦਾ ਪਾਤਾ ਦੋ ਜੁਦੇ ਕਰਨ ਦਾ ਉਹ ਬਹੁ ਹੋ ਚੀ ਸਮਝਦਾ ਉਹ ਬਹੁ ਹੋ ਸਮਝਦਾ ਪਤਾ ਕੋ ਮਤ ਨੂੰ ਕਹਿੰਦਾ ਮਤ ਮਾਤਾ ਹੁੰਦੀ ਹੈ ਬਹੁ ਮਾਤਾ ਹੁੰਦੀ ਹੈ ਵੀ ਦੀ ਮਤ ਮਾਰੀ ਹੋਈ ਹੁੰਦੀ ਹੈ ਸਾਰਿਆਂ ਦੀ ਸੁੱਤੀ ਪਈ ਹੈ ਮਰੀ ਹੋਈ ਕੋ ਬਰਾਬਰ ਹੁੰਦੀ ਹੈ ਜੇ ਮਤ ਸੁੱਤੀ ਪਈ ਹੈ ਮਤ ਮਰੀ ਹੋਈ ਹੈ ਕੋਈ ਗੱਲ ਹੈ ਹਮ ਗੁਰੂ ਸੰਗਵਾਰ ਦੇ ਦੋ ਸਾਈਂ ਹਾਂ ਤੁਮ ਗੋਰੂ ਤੁਮ ਗੋਵਾਲ ਗਸਾਈ ਤੁਮ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਜਰਾਬ ਦੇ ਕੈਸੇ ਖਤਮ ਹਮਾਰੇ ਵੀ ਮਤਵਾਰੀ ਹੋਈ ਹੈ ਇਹਨਾਂ ਦੀ ਲੋਕਾਂ ਦੀ ਵੇਦ ਵਿੱਚ ਗਊ ਕਿਹਨੂੰ ਲਿਖਿਆ ਹੈ ਗਊ ਕਿਹਨੂੰ ਕਹੀ ਜਾਂਦੇ ਨੇ ਉਲਟੇ ਅਰਥ ਦੇ ਜਾਣ ਬੁੱਝ ਕੇ ਨਾ ਮਤਲਬ ਜਾਣੀ ਜਾਣੀ ਹੈ ਫਿਰ ਉਹਨੇ ਜਦ ਸਮਝਾਇਆ ਵੀ ਆਹ ਗੱਲ ਨਾ ਗਊ ਨੂੰ ਮਾਤਾ ਕਹਿਣ ਪਿੱਛੇ ਵੀ ਇਹੀ ਹਾਂ ਗਊ ਨੂੰ ਮਾਤਾ ਕਹਿਣ ਵਿੱਚ ਇਹੀ ਗੱਲ ਹੈ ਗਊ ਹੁੰਦੀ ਉਹ ਗੋਆ ਉਹਦਾ ਮਤਲਬ ਉਹਦਾ ਮਤਲਬ ਹੁੰਦਾ ਹੀ ਬੁੱਧੀ ਹੈ ਉਹਦਾ ਮਤਲਬ ਹੁੰਦਾ ਹੀ ਮਤ ਹੈ ਨਿਰਾਕਾਰੀ ਦੁਨੀਆ ਦੇ ਵਿੱਚ ਮਤ ਮਾਤਾ ਹੈ ਤਾਂ ਹੀ ਜਿਹੜੇ ਸੰਸਾਰ ਦੇ ਮਾਤਾ ਪਿਤਾ ਕੱਟੇ ਹੋਏ ਨੇ ਗੁਰਮਤ ਸਾਡੀ ਮਾਂ ਹੈ ਸਿੱਖਾਂ ਉਹਦਾ ਦਸਮ ਪਾਤਸ਼ਾਹ ਨੇ ਭਗਵਤੀ ਕਿਹਾ ਗੁਰਮਤ ਨੂੰ ਕਿਹਾ ਹੈ ਅਸੀਂ ਅਰਦਾਸ ਗੁਰਮਤਿ ਦੇ ਸਾਹਮਣੇ ਕਰ ਰਹੇ ਹਾਂ ਗੁਰਮਤਿ ਨੂੰ ਮਾਤਾ ਮੰਨ ਕੇ ਜਨਮ ਇਹਨਾਂ ਦਾ ਜਨਮ ਬਰਾਦ ਦੇ ਤੋਂ ਮਿਲਣਾ ਕੋ ਗੁਰ ਮਨਸਾ ਮੇਰੀ ਮਾਈ ਮਨਸਾ ਮੇਰੀ ਮਾਈ ਮਨ ਦੀ ਇੱਛਾ ਮਾਈ ਬਣੀ ਹੋਈ ਹੈ ਹੁਣ ਮਨੋ ਆਪ ਗੁਰ ਬਣਿਆ ਹੈ ਮਨੁੱਖਾ ਦਾ ਮਨੋ ਗੁਰ ਹੁੰਦਾ ਹੈ ਮਨ ਦੀ ਇੱਛਾ ਮਹਾਤਮਾ ਦੀ ਹੈ ਉੱਥੇ ਗੁਰਮਤਮਾ ਹੈ ਹੁਰਕੀ ਮਤਮਾ ਹੋਊਗੀ ਨਾ ਉੱਥੇ ਮਨ ਦੀ ਮਤਮਾ ਹੁੰਦੀ ਹੈ ਗੁਰਮਾ ਰਹਿਣਾ ਨਹੀਂ ਗੁਰ ਜਿਹੜਾ ਹੈਗਾ ਮਨ ਗੁਰ ਰਹਿਣਾ ਨਹੀਂ ਫਿਰ ਮਨ ਜੇਲਾ ਬਣਦਾ ਮਨ ਨੂੰ ਜੇਲਾ ਬਣਨਾ ਪਊਗਾ ਗੁਰ ਹੈਗਾ ਹੀ ਅੰਦਰ ਚਿਤ ਸ਼ੁੱਧ ਮਨ ਹੋ ਹੈ ਪਰਮੇਸ਼ਰ ਦੀ ਇੱਛਾ ਮੰਗੋ ਇੱਛਾ ਪਰਮੇਸ਼ਰ ਦੀ ਮਾਂ ਬਣੂਗੀ ਪਰਮੇਸ਼ਰ ਦੀ ਇੱਛਾ ਬਣੂ ਬਾਣੀ ਕੀ ਹੈ ਰਜ਼ਾ ਕੀ ਹੈ ਪਰਮੇਸ਼ਰ ਦੀ ਇੱਛਾ ਹੈ ਇਹ ਮਾਂ ਹੈ ਸਾਡੀ ਇਹਨੇ ਸੰਸਾਰ ਪੈਦਾ ਕੀਤਾ ਸੰਸਾਰ ਕਿਹਨੇ ਪੈਦਾ ਕੀਤਾ ਜਦ ਚੰਡੀ ਨੂੰ ਜਗਵਾਤ ਕਹਿੰਦੇ ਨੇ ਜਗਵਾਤ ਪ੍ਰਤਾਪ ਜਗ ਕਿਹਨੇ ਪੈਦਾ ਕੀਤਾ ਸਾਡਾ ਹੁਕਮ ਨੇ ਪੈਦਾ ਕੀਤਾ ਪਰਮੇਸ਼ਰ ਦੇ ਬਾਣੀ ਪੈਦਾ ਹੋਇਆ ਪਰਮੇਸ਼ਰ ਦੇ ਹੁਕਮ ਨਾਲ ਪੈਦਾ ਹੋਇਆ ਪਰਮੇਸ਼ਰ ਦੀ ਇੱਛਾ ਨੇ ਪੈਦਾ ਕੀਤਾ ਜਗ ਪਰਮੇਸ਼ਰ ਦੀ ਇੱਛਾ ਹੈ ਸਾਡੀ ਹੁਕਮ ਹੈ ਮੈਂ ਕਹਿਆ ਸਭ ਹੁਕਮ ਹੋ ਗਿਆ ਹੁਕਮ ਨੇ ਬੈਠਾ ਕੀਤਾ ਹੁਕਮ ਦੇ ਅੱਗੇ ਅਰਦਾਸ ਹੈ ਸਾਡੀ ਪ੍ਰਥਮ ਭਗਵਤੀ ਸਮਰ ਕੇ ਗੁਰੂ ਨਾਨਕ ਲਈ ਤੇ ਆਏ ਗੁਰੂ ਨਾਨਕ ਨੇ ਧਿਆਈ ਸੀ ਜਿਹੜੀ ਲਈ ਹੈ ਲਈ ਨਹੀਂ ਹੈ ਗੁਰੂ ਨਾਨਕ ਵਾਲੇ ਵਾਸਤੇ ਹੋਣਾ ਨਹੀਂ ਸਾਰੇ ਵਾਸਤੇ ਹੋਣਾ ਗੁਰੂ ਨਾਨਕ ਨੇ ਤਾਂ ਆਪਦੇ ਹੋਈ ਹੈ ਜੀ ਆ ਗਏ ਫਿਰ ਤਾਂ ਮਾਨਸ ਕੀ ਆ ਜੀ ਜੇ ਗੁਰੂ ਲਈ ਨਹੀਂ ਤੇ ਆਏ ਮਨ ਤੇ ਅਰਥ ਵਿਗਾੜ ਤੇ ਜਾਣ ਹੋ ਜੀ ਅਰਥ ਵਿਗਾੜ ਤੇ ਕੋਈ ਹਿੰਦੂ ਵਾਲੇ ਆਵੜੇ ਚਲ ਅੰਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾਨਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ ਜਿਵੇਂ ਵੈਸੇ ਕਹਿੰਦਾ ਗੁਰੂ ਨਾਨਕ ਲੈਣ ਤੇ ਆਏ ਆਖਰੀ ਪੌੜੀ ਦੇ ਇਹ ਜਿਹੜੀ 40ਵੀਂ ਪੌੜੀ ਦੇ ਆਖਰੀ ਪੰਕਤੀ ਹੈ ਕੰਡੇ ਦੀ ਵਾਰਦ ਤੇ ਲਿਖਿਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਪਹਿਲੀ ਪੌੜੀ ਨਾਨਕ ਨੂੰ ਧਿਆਨ ਦੀ ਗੱਲ ਕਿਵੇਂ ਹੋਗੀ ਦੁਰਗਾ ਦੇ ਧਿਆਨ ਦੀ ਗੱਲ ਹੀ ਹੈ ਪਹਿਲੀ ਪੌੜੀ ਜਿਹੜੇ ਹੁਣ ਅਰਥ ਉਹ ਵੀ ਪੜਦੇ ਨੇ ਪਿਛਲੀ ਪੌੜੀ ਇੱਥੇ ਗੁਰੂ ਨਾਨਕ ਲਈ ਹੈਗਾ ਇਹਨਾਂ ਵਿੱਚ ਲਈ ਨੇ ਇਹਨਾਂ ਨੂੰ ਕਿਹਾ ਹੋਇਆ ਇਹੋ ਜਿਹੇ ਜਿਹੜੇ ਨੇ ਉਹਨੂੰ ਅੱਖਾਂ ਖੋਲ ਕੇ ਪੜ੍ਹ ਆ ਕੀ ਲਿਖਿਆ ਹੈ ਪਿੱਛੇ ਕੀ ਲਿਖਿਆ ਹੈ ਅੱਖਾਂ ਖੋਲੀਆਂ ਨੇ ਪਾਗਲਾਂ ਦੀਆਂ ਪਰ ਇਹ ਪਾਗਲ ਅੱਖਾਂ ਖੋਲਦਾ ਹੁੰਦਾ ਕੋਈ ਪਾਗਲ ਕਹਦਾ ਹੈ ਜਾਂ ਖੋਲ ਲਈ ਫਿਰ ਤਾਂ ਸਿਆਣਾ ਹੋ ਗਿਆ ਜੇ ਅੱਖ ਖੋਲ ਲਵੇ ਫਿਰ ਤਾਂ ਸਿਆਣਾ ਹੋ ਗਿਆ ਪਾਗਲ ਤਾਂ ਉਹਨਾਂ ਜਰਾ ਜਨਾ ਜਰ ਹਰੂਣੀ ਜੋ ਫਿਰ ਸੌਂ ਜਾਂਦਾ ਜਗਾਓ ਫਿਰ ਸੌਂ ਜਾਂਦਾ ਜਗਾਓ ਫਿਰ ਸੌਂ ਜਾਂਦਾ ਇਹ ਜਗਾਇਆ ਹਲੂਣ ਕੇ ਉੱਠ ਨਾਮ ਜਪ ਨਾਮ ਜੋ ਜਪ ਰਹੇ ਨੇ ਦੁਨੀਆ ਦੇ ਵਿੱਚੋਂ ਨਾਮ ਨਹੀਂ ਹੈ ਗੁਰਮਤ ਕਹਿ ਰਹੀ ਹੈ ਨਾਮ ਫਿਰ ਦੁਨੀਆ ਫਿਰ ਮਾਲੇ ਫਿਰ ਜਾਂਦੀ ਹੈ ਬਾਵਜੂਦ ਕਹਿਣ ਦੇ ਸਾਰੇ ਭਗਤਾਂ ਦੇ ਜੋਰ ਲਾਉਣ ਤੇ ਮਾਲਾ ਫੇਰ ਨਹੀਂ ਹਟੇ ਫਿਰ ਹੁੰਦੇ ਸਮਾਧੀ ਫੇਰ ਨਹੀਂ ਹਟੇ ਲਾਉਣ ਤੇ ਹੁਣ ਵੀ ਕਰੀ ਜਾਂਦੇ ਨੇ ਹੁਣ ਨਹੀਂ ਕਰਦੇ ਹੁਣ ਤਾਂ ਸਿੱਖੇ ਕਰੀ ਜਾਂਦੇ ਨੇ ਕਿਹਨੂੰ ਕਹਿੰਦੇ ਆ ਹਲੋਣਾ ਦਿੱਤਾ ਹੋਇਆ ਉੱਠ ਨਾਮ ਜਪ ਸਰ ਆਰਾਧ ਤੁਸੀਂ ਤਾਂ ਕਹਿੰਦੇ ਹੋ ਵੀ ਦਸਵੰਦ ਕੱਢੋ ਢਾਈ ਘੜੀਆਂ ਕੱਢੋ ਇਹ ਕਹਿੰਦੀ ਬਣ ਗਏ ਨੇ ਸਰ ਆਰਾਧ ਤੁਸੀਂ ਤਾਂ ਆਰਡਰ ਆਸੇ ਪਾਉਣੇ ਸਾਂਦਰਾ ਕਹਿੰਦੇ ਦਸਵੰਦ ਕੱਢੋ ਸਰ ਜੈ ਜੀਵਨ ਦਾ ਇਹਨਾਂ ਕਿ ਜਪਿਆ ਕਰੋ ਬਾਕੀ ਨਾ ਜਪਿਆ ਕਰੋ ਬਾਣੀ ਕਹਿੰਦੀ ਖਿਣ ਤੇ ਸਬਨ ਜੀਵਨਾ ਵਿਰਥਾ ਜਨਮ ਜਣਾ ਗੁਰਬਾਣੀ ਤੋਂ ਉਲਟ ਰਸਤੇ ਪਾਇਆ ਸੰਤਾਂ ਨੇ ਆਪ ਉਲਟ ਰਸਤੇ ਪਾਏ ਆਪਣੇ ਵਾਲੇ ਰਾਹ ਪਾਤਾ ਜਿਹੜੇ ਰਾਹ ਸੀ ਪਰ ਉਹ ਪਾਤਾ ਬੜਾ ਅਪਰਾਧ ਕੀਤਾ ਇਹਨਾਂ ਸੰਤਾਂ ਨੇ ਸੰਗਤ ਦਾ ਪੈਸਾ ਵੇਸਟ ਕੀਤਾ ਸੰਗਤ ਦੇ ਸਿਰ ਤੇ ਐਸ਼ ਕੀਤੀ ਸੰਗਤ ਨੂੰ ਉਲਟੇ ਰਸਤੇ ਪਾਇਆ ਅਪਰਾਧ ਦਾ ਦੰਡ ਉਹਨਾਂ ਨੂੰ ਜ਼ਰੂਰ ਮਿਲੂਗਾ ਨਰਕ ਚਲੇ ਜਾਣਗੇ ਉਹ ਕੀ ਅਪਰਾਧ ਦਾ ਦੰਡ ਸਾਰੀ ਜ਼ਿੰਦਗੀ ਬਰਬਾਦ ਹੋ ਜਾਣਗੇ ਨਰਕ ਨਰਕਾਂ ਦੇ ਭਾਗੀ ਬਣ ਗਏ ਗੁਰਮਤ ਅਨੁਸਾਰ ਨਰਕਾਂ ਦੇ ਭਾਗੀ ਨੇ ਫੇਰ ਦਿਖਾਇਓ ਜਗਤ ਕੋ ਅਰ ਉਹਨਾਂ ਦੇ ਜੇਲੇ ਹੁਣ ਪਿੱਛੋਂ ਕੀ ਕਰਦੇ ਨੇ ਤੁਸੀਂ ਲੋਕ ਨੇ ਆਪਸ ਵਿੱਚ ਹੀ ਮਾਇਆ ਖਾਤਰ ਸੰਗਤ ਖਾਤਰ ਉਹਨਾਂ ਦੇ ਦੇ ਦੇਖੋ ਕੀ ਕਰਦੇ ਨੇ ਹੁਣੇ ਹੀ ਡਾਂਸ ਉੱਟਾ ਹੋਣ ਲੱਗੇ ਆਪਸ ਵਿੱਚ ਜਦ ਹੀ ਹੁੰਦੇ ਤੇ ਉਹਨਾਂ ਦੇ ਉਹਨਾਂ ਦੇ ਹੁੰਦੇ ਹੀ ਹੁੰਦੇ ਸੀ ਪਹਿਲਾਂ ਹੀ ਪਹਿਲਾਂ ਹੀ ਪਾਰਟੀਆਂ ਹੁੰਦੀਆਂ ਨੇ ਆ ਕੁਝ ਸੀ ਨਾ ਕੋਲ ਨਿਸਵਾਸ ਆਰਾਧ ਕਰ ਗਿਆ ਇਹਨਾਂ ਨੇ ਸਾਜ ਸਾਜ ਸਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਆਦ ਅਨਿਤ ਤਿਆਗੋ ਤਰੰਗ ਕਦੋਂ ਕਹਿ ਰਹੇ ਨੇ ਗੱਲਾਂ ਮਾਣੀ ਪੜ ਲੋ ਵਿਚਾਰੋ ਨਾ ਜੇ ਬਾਣੀ ਵਿਚਾਰੀਏ ਸੰਤਾਂ ਦੇ ਖਿਲਾਫ ਹੈ ਉਹ ਗੱਲ ਉਹਨਾਂ ਨੇ ਕਹਿਣੀ ਨਹੀਂ ਜੇ ਬਾਣੀ ਵਿਚਾਰੀਏ ਸਾਡੇ ਸਿੱਖਾਂ ਦੇ ਖਿਲਾਫ ਹੈ ਉਹ ਗੱਲ ਉਹਨਾਂ ਨੇ ਕਹਿਣੀ ਨਹੀਂ ਜੋ ਕਹਿਣ ਫਿਰ ਗੋਲ ਦਾ ਕੰਮ ਉਹਨਾਂ ਦਾ ਖਰਾਬ ਹੁੰਦਾ ਉਹ ਆਹ ਸਿਆਗਣ ਵਾਸਤੇ ਕਹਿ ਰਹੇ ਨੇ ਤੈਨੂੰ ਉਹ ਸਿਆਗਣ ਵਾਸਤੇ ਕਹਿ ਰਹੇ ਨੇ ਗੱਲ ਹੈ ਉਹ ਆਸ ਤੇ ਤਿਆਗੋ ਤਰੰਗ ਉਹ ਕਹਿੰਦੇ ਆਸਾ ਪੂਰੀਆਂ ਕਰਨੀਆਂ ਨੇ ਆਸਾ ਦੀ ਵਾਰ ਇੱਛਾ ਆਸਾ ਪੂਰੀਆਂ ਕਰਨ ਵਾਲੀ ਬਾਣੀ ਪੜੀ ਉਹ ਝੂਠ ਬੋਲਦੇ ਨੇ ਕੋਈ ਕਹਿੰਦਾ ਸੁਖਣੀ ਮਨ ਨੂੰ ਸੁਖ ਦੇਣ ਵਾਲੀ ਸੁੱਖਾਂ ਦੀ ਕੋਈ ਕੁਝ ਤੇ ਨਾਲੇ ਦੁਖੀ ਕਾਹਦੇ ਹੋਰ ਤੁਸੀਂ ਪਾਣੀ ਰੋਜ਼ ਸੁਣਦੇ ਹੋ ਸੁਖ ਸੁਣਦੇ ਹੋ ਫਿਰ ਉਹਦੇ ਯਾਰ ਦੁੱਖ ਬੋਲਣ ਲੱਗ ਜਾਂਦੀਆਂ ਜਨਾਨੀ ਚੁਗਲੀਆਂ ਕਰਦੀਆਂ ਮੈਨੂੰ ਆ ਦੁੱਖ ਹੈ ਮੈਨੂੰ ਆਹ ਦੁੱਖ ਹੈ ਤੁਹਾਡੇ ਦੁੱਖ ਜਾਂਦੇ ਕਿਉਂ ਬਲੈਕ ਮੇਲੇ ਹੋ ਰਹੇ ਹੋ ਦੁੱਖ ਵੀ ਨਹੀਂ ਜਾ ਰਹੇ ਬਾਣੀ ਵੀ ਤੁਸੀਂ ਕਹਿੰਦੇ ਸੁਖ ਨਹੀਂ ਹੈ ਇਹ ਡੁਪਲੀਕੇਟ ਦਵਾਈ ਹੈ ਫਿਰ ਪਾਗਲ ਦੀ ਦੌਰ ਕੀ ਨੇ ਇਹਨਾਂ ਨੂੰ ਕਿਹਾ ਹੋਇਆ ਹੈ ਉਠ ਨਾਮ ਜਪ ਨਿਸਵਾ ਸਰ ਆਰਾਧ ਕਾਰਾ ਤੁਝੇ ਨਾ ਕਾਰਾ ਤੁਝੇ ਨਾ ਆਪੇ ਫੇਰ ਤੇਰੇ ਅੰਦਰ ਭਰਮ ਨਹੀਂ ਪੈਦਾ ਹੁੰਦਾ ਖਾਰਾ ਦਾ ਅਰਥ ਭਰਮ ਹੈ ਵਿਆਪ ਦਾ ਭਰਮ ਹੁੰਦਾ ਵਿਆਪਣ ਦਾ ਮਤਲਬ ਵੱਧ ਜਾਣਾ ਭਰਮ ਵਧੂ ਜਾਂ ਭਰਮ ਘਟ ਦੇਖੋ ਧਰਮ ਨਾਲ ਆਦਾ ਭਰਮ ਵਧੂ ਜਾਂ ਭਰਮ ਘਟ ਦੋ ਚੀਜ਼ਾਂ ਹੁੰਦੀਆਂ ਜੇ ਤਾਂ ਡੁਪਲੀਕੇਟ ਧਰਮ ਹੈ ਤਾਂ ਭਰਮ ਪਰ ਭਰਮ ਵਾਲ ਕਿਉਂ ਹੁੰਦਾ ਹੋਈ ਕਰਮ ਵੱਧ ਕੇ ਕਿਸੇ ਚੀਜ਼ 'ਚ ਬਦਲਦਾ ਜਿਵੇਂ ਅਸੀਂ ਪੈਸਾ ਕਮਾਉਂਦੇ ਆ ਕੋਈ ਆਦਮੀ ਤਨਖਾਹ ਮਿਲਦੀ ਹੈ ਪੈਸੇ ਨੂੰ ਬਦਲ ਕੇ ਹੀ ਕਈ ਚੀਜ਼ਾਂ ਲੈਂਦਾ ਪੈਸੇ ਨਾਲ ਜੋ ਮਰਜ਼ੀ ਖਰੀਦੇ ਆਖਰ ਤਾਂ ਜੋ ਸੌਦਾ ਪੱਤਾ ਉਹਨੇ ਖਰੀਦਣਾ ਬਾਕੀ ਤਾਂ ਪੈਸੇ ਨਾਲ ਖਰੀਦਣਾ ਭਰਮ ਤਾਂ ਇੱਕ ਰਿਜ਼ਰਵ ਮਨੀ ਹੈ ਵੀ ਉਹਦਾ ਹੰਕਾਰ ਲੈ ਲਓ ਉਹਦਾ ਮੋਹ ਪਾੜ ਲਓ ਲੋਭ ਪਾੜ ਲਓ ਉਹਦੇ ਨਾਲ ਕੁਝ ਕਰ ਲਓ ਘਰ ਚੋਂ ਹੀ ਪੈਦਾ ਹੋਏ ਨੇ ਸਾਰੇ ਵਿਕਾਰ ਉਹ ਬਾਹਰੇ ਵਿਕਾਰ ਭਰਮ ਚੋਂ ਪੈਦਾ ਹੋਏ ਨਾਨਕ ਉਹ ਬਾਦ ਇਹ ਤਾਂ ਨਾਮ ਹੈ ਦੇਖੋ ਇਹ ਨਾਮ ਹੈ ਆ ਪਰ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਨੇ ਪਰਮ ਤੋਂ ਪੈਦਾ ਹੁੰਦਾ ਹੁੰਦਾ ਹੰਕਾਰ ਹੰਕਾਰ ਨਾਮ ਦਾ ਵਿਰੋਧ ਕਰਦਾ ਪਰ ਨਾਮ ਦਾ ਵਿਰੋਧ ਨਹੀਂ ਕਰਦਾ ਨੇਰਾ ਵਿਰੋਧ ਨਹੀਂ ਕਰ ਸਕਦਾ ਮੇਰਾ ਤਾਂ ਰਹਿਣਾ ਨਹੀਂ ਜਿੱਥੇ ਜਨਮ ਹੁੰਦਾ ਦੂਰ ਖੜਦਾ ਜਾ ਹੰਕਾਰ ਦੇ ਰੂਪ ਚ ਕੇ ਵਿਰੋਧ ਕਰਦਾ ਇੱਕ ਮਿੱਥ ਬਣ ਜਾਂਦੀ ਹੈ ਵੀ ਮੈਂ ਕੁਝ ਜਾਣਦਾ ਜੋ ਜਾਣੇ ਹਾਂ ਕੱਲ ਸੀਗਾ ਨਹੀਂ ਕਰਦਾ ਜੇ ਮੈਂ ਜਾਣਾ ਮੈਂ ਗਿਆਨੀ ਹਾਂ ਅੱਗੇ ਠਾਕਰ ਤੇ ਨਹੀਂ ਮੰਨੀ ਕਹਿੰਦਾ ਆ ਜੀ ਆਪਣੇ ਆਪ ਨੂੰ ਮੰਨ ਲੈਣਾ ਜਦੋਂ ਜਾਣੇ ਹੋ ਕੁਝ ਹੋਊਗਾ ਹੋ ਕੁਝ ਹੋਊਗਾ ਜੇ ਤਾਂ ਜਿਵੇਂ ਤੋਤਾ ਉਧਰ ਨੜਕੀ ਨਾ ਮੰਨਿਆ ਗਿਆ ਬੰਦਰ ਨਹੀਂ ਪ੍ਰਭੂ ਹੋਊਗਾ ਨੜਕੀ ਘੁੰਮ ਗਈ ਜਿਵੇਂ ਭਰਮ ਘੁੰਮ ਗਿਆ ਅਹੰਕਾਰ ਬਣ ਗਿਆ ਨੜਕੀ ਘੁੰਮ ਗਈ ਤੋਤਾ ਪੁੱਠਾ ਹੋ ਗਿਆ ਭਰਮ ਘੁੰਮ ਗਿਆ ਹੋਮੇ ਬਣ ਗਿਆ ਮਤ ਪੁੱਠੀ ਹੋ ਗਈ ਮਤ ਪੁੱਠੀ ਹੋ ਜਾਂਦੀ ਹੈ ਤੇ ਮਤ ਪੁੱਠੀ ਕਰ ਦੂੰਗਾ ਪਰ ਹੁਕਮ ਦੇ ਵਿਰੋਧ ਖੜਾ ਹੋ ਜਾਂਦਾ ਨਾਮ ਦੇ ਵਿਰੋਧ ਗਿਆਨ ਦੇ ਵਿਰੋਧ ਖੜਾ ਹੋ ਜਾਂਦਾ ਇਹ ਤਾਂ ਭਰਮ ਹੈ ਹਨੇਰਾ ਹੈ ਇਹ ਜਾਣਨ ਕਿ ਆਪਸ ਵਿੱਚ ਵਿਰੋਧ ਦੋਹਾਂ ਨੇ ਗਿਆ ਗੁਰਪ੍ਰਸਾਦ ਭਰਮ ਕਾ ਨਾਸ ਇਹ ਤੋਂ ਕੀ ਮੰਨਣਾ ਸਾਨੂੰ ਗਿਆਨ ਗੁਰ ਗਿਆਨ ਪਦਾਰਥ ਨਾਮ ਹੈ ਨਾਮ ਕੀ ਹੈ ਗੁਰ ਗਿਆਨ ਪਦਾਰਥ ਹੈ ਜੋ ਗੁਰਬਾਣੀ ਦਾ ਗਿਆਨ ਪਦਾਰਥ ਹੈ ਇਹ ਨਾਮ ਗਿਆਨ ਗੁਰੂ ਹੈ ਪਰਮ ਨੇਰਾ ਪਰਮ ਗੁਰੂ ਨੇ ਕਟਣਾ ਦੋਹਾਂ ਦਾ ਵਿਰੋਧ ਹੈ ਇਹਨਾਂ ਲੋਕਾਂ ਜਿਹੜੇ ਪਰਮ ਗਿਆਨੀ ਨੇ ਪਰਮ ਬੁਲਾਉਂਦੇ ਨੇ ਪਰਮ ਗਿਆਨੀ ਨੇ ਜਿਹੜੇ ਆ ਸੰਤ ਵਗੈਰਾ ਸਾਰੇ ਪਰਮ ਬੁਲਾਉਂਦੇ ਗਿਆਨ ਤੋਂ ਦੂਰ ਰੱਖਦੇ ਨੇ ਪਰਮ ਜਾਲ ਚ ਫਸਾਉਂਦੇ ਨੇ ਲੋਕਾਂ ਗਿਆਨ ਤੋਂ ਦੂਰ ਰੱਖਦੇ ਨੇ ਗਿਆ ਤਾਂ ਉਹਨਾਂ ਨੂੰ ਆਪ ਨੂੰ ਨਹੀਂ ਜੇ ਲੋਕਾਂ ਨੂੰ ਹੋ ਗਿਆ ਉਹਨਾਂ ਦੇ ਚੇਲੇ ਕਿੱਥੇ ਬਣਨਗੇ ਹੋ ਫਿਰ ਤਾਂ ਉਹਨਾਂ ਨੂੰ ਵਿਖਾਣ ਲੈਣਗੇ ਵੀ ਠੱਗ ਨੇ ਜਦ ਕਬੀਰ ਨੂੰ ਗਿਆਨ ਹੋ ਗਿਆ ਜਿਹਨਾਂ ਨੂੰ ਸੰਤ ਮੰਨਦਾ ਤਾਂ ਆਲਾ ਦਿੱਤੀ ਉਹਨਾਂ ਨੂੰ ਕਹਿੰਦਾ ਬਨਾਰਸ ਦੇ ਠੱਗ ਨੇ ਉਹਨਾਂ ਨੂੰ ਕਹਿੰਦਾ ਬਨਾਰਸ ਦੇ ਠੱਗ ਕੋਈ ਹਰ ਕੇ ਸੰਤ ਨਾ ਆਖੀ ਬਨਾਰਸ ਦੇ ਠੱਗ ਇਹਨਾਂ ਨੂੰ ਖਤਰਾ ਨਹੀਂ ਹੈ ਜੇ ਕਿਸੇ ਚੇਲੇ ਨੂੰ ਪਤਾ ਲੱਗ ਗਿਆ ਸਮਝ ਆ ਗਈ ਉਹ ਤਾਂ ਇਹਨੂੰ ਠੱਗ ਕਹਿ ਦੂਗਾ ਇਹਨੂੰ ਨੰਗਾ ਕਰ ਦੂਗਾ ਜਿਹੜੀ ਸਾਰੀ ਉਹ ਪਬਲਿਕ ਇਹਦੇ ਖਿਲਾਫ ਹੋ ਜੀ ਇਹ ਤਾਂ ਬੜਾ ਖਤਰਾ ਮੰਨਦੇ ਨੇ ਗਿਆਨ ਤੇ ਦੇ ਵਾਲੇ ਨੇ ਸੁਣਨੇ ਨਹੀਂ ਦਿੰਦੇ ਨਾ ਕਥਾ ਨਾ ਕੀਰਤਨ ਗਿਆਨ ਹੋ ਜੂਗਾ ਨਾ ਆਪ ਜਿਹੇ ਜਿਹਨੂੰ ਹੋਏ ਰੱਖਣਾ ਚਾਹੁੰਦੇ ਗਿਆਨ ਨਹੀਂ ਚਾਹੁੰਦੇ ਲੋਕ ਯਾਨੀ ਅਪਰਾਧੀ ਨੇ ਜੇ ਗਿਆਨ ਨਹੀਂ ਹੋਣ ਦਿੰਦੇ ਸਿੱਖ ਨੂੰ ਅਪਰਾਧੀ ਨੇ ਫਿਰ ਗਿਆਨ ਦੇ ਨਾਲ ਭਰਮ ਦੂਰ ਹੋਣਾ ਭਰਮ ਦੂਰ ਹੋਣ ਨਹੀਂ ਦਿੰਦੇ ਤੇ ਇਹ ਤੋਂ ਬੜਾ ਹੋਰ ਅਪਰਾਧ ਕੀ ਹੋ ਸਕਦਾ ਗੁਰੂ ਕੌਣ ਹੁੰਦਾ ਗੁਰੂ ਕਹਿੰਦੇ ਉਹਨੂੰ ਨਹੀਂ ਜਿਹੜਾ ਰੋਸ਼ਨੀ ਕਰੇ ਹਨੇਰੇ ਵਿੱਚ ਅੰਧਕਾਰ ਦੀਪਕ ਪ੍ਰਗਾਸੇ ਅੰਧਕਾਰ ਦੇ ਵਿੱਚ ਦੀਵੇ ਦੀ ਰੋਸ਼ਨੀ ਕਰੇ ਚਾਨਣ ਕਰੇ ਨਾਨਕ ਭਰਮ ਉਹ ਦੁੱਖ ਕੈਸੇ ਨਸੇ ਭਰਮ ਉਹ ਅਰਥ ਦੇ ਦੁੱਖ ਤੇ ਫਸਾ ਕੇ ਰੱਖਦੇ ਨੇ ਲੋਕਾਂ ਜਿੰਨਾ ਜਰ ਫਸੇ ਨਾ ਨਜ਼ਰ ਇਹਨਾਂ ਦੇ ਚੱਲੇ ਨੇ ਉਹ ਵੀ ਡਾਕਟਰ ਦੇ ਉਹਨਾਂ ਜਰ ਜਾਊ ਜਿੰਨਾ ਜਰ ਬਿਮਾਰੀ ਹਟਦੀ ਨਹੀਂ ਬਿਮਾਰੀ ਹਟ ਗਈ ਡਾਕਟਰ ਦੇ ਕਾਹ ਨੂੰ ਜਾਊ ਕਾਸ ਨੂੰ ਜਾਊ ਡਾਕਟਰ ਦੇ ਇਹਦਾ ਡਾਕਟਰ ਬਣੇ ਹਨ ਇਹਨਾਂ ਨੇ ਬਿਲਕੁਲ ਨਹੀਂ ਚਾਹੁੰਦੇ ਹੈ ਕਿਸੇ ਦਾ ਰੋਗ ਦੂਰ ਹੋ ਨਾ ਇਹ ਜਾਣਦੇ ਰੋਗ ਕਿਵੇਂ ਦੂਰ ਹੁੰਦਾ ਜਾਣਦੇ ਵੀ ਹਨ ਆਪਣਾ ਵੀ ਨਹੀਂ ਕਰ ਸਕੇ ਆਪਣਾ ਵੀ ਰੋਗੀ ਸਾਰਾ ਜਗ ਰੋਗੀ ਹੋਈ ਹੈ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਹੀ ਉਪਾਦ ਮਨ ਉਪਾਦੀ ਕਿਉਂ ਕਰਦਾ ਹੈ ਉਪਾਦੀ ਕਰਨੀ ਹੈ ਮਨ ਟਿਕਦਾ ਨਹੀਂ ਹੈ ਟਿਕ ਕੇ ਨਾ ਬੈਠਣਾ ਨਿਆਣਾ ਜਾਂ ਟਿਕਦਾ ਨਹੀਂ ਕੋਈ ਸ਼ਰਾਰਤ ਕਰਦਾ ਜਾਂ ਨਿਆਣਾ ਟਿਕਦਾ ਨਹੀਂ ਕੋਈ ਚੀਜ਼ ਚੱਕਦਾ ਉਧਰ ਨੂੰ ਜਾਂਦਾ ਇਹਨੂੰ ਉਪਾਦੀ ਕਹਿੰਦੇ ਨਵੇਂ ਤੇ ਨਵੀਂ ਸ਼ਰਾਰਤ ਸੁਝਣੀ ਨਵੀਂ ਤੇ ਨਵੀਂ ਇੱਛਾ ਪੈਦਾ ਹੁੰਦੀ ਹੈ ਬੰਦੇ ਅੰਦਰ ਇਹ ਉਪਾਧੀ ਹੈ ਸਿਰਦਾ ਦੀ ਇਹਨੂੰ ਉਪਾਧੀ ਕਹਿੰਦੇ ਉਹ ਜਿਹੜੀ ਉਪਾਧੀ ਜਿੰਨਾ ਚਿਰ ਉਪਾਧੀ ਕਰਦਾ ਮਨ ਉਹਨਾਂ ਚਿਰ ਸਮਾਧੀ ਲੱਗਦੀ ਹੋਈ ਨਹੀਂ ਇਹ ਉਪਾਧੀ ਕਰਨ ਤੇ ਹਟਾਉਣਾ ਉਪਾਧੀ ਅਭਿਆਨ ਦਾ ਕਰਕੇ ਕਰਦਾ ਸੁਪਨੇ ਦੇ ਵਿੱਚ ਉਪਾਧੀ ਕਰੂਗਾ ਹੀ ਕਰੂਗਾ ਕਾਰਵਦਾ ਵਿਦਾਸ ਕਹਿੰਦਾ ਸਹਿਜ ਸਮਾਜ ਉਪਾਦ ਰਹਿਤ ਉਪਾਦੀ ਰਹਿਤ ਜਦ ਇਹ ਜਾਗਦਾ ਹੈ ਇਹਨੂੰ ਗਿਆਨ ਹੁੰਦਾ ਹੈ ਅੱਜ ਅਜਾ ਚੱਲਾ ਸੀ ਨਾ ਉੱਠ ਜਾਂ ਜਾਗਦਾ ਤਾਂ ਸਹਿਜ ਅਵਸਥਾ ਜੋ ਜਾਂਦਾ ਗਿਆਨ ਅਵਸਥਾ ਜੋ ਜਾਂਦਾ ਉਪਾਦੀ ਰਹਿਤ ਉਪਾਦੀ ਸਹਿਜ ਸਮਾਦ ਜਿਹਦੀ ਕਿਸੇ ਦੀ ਸਮਾਦੀ ਲੱਗੀ ਹੈ ਜਾਗ ਕੇ ਲੱਗੀ ਹੈ ਸੁੱਤੇ ਪਏ ਦੀ ਕਿਸੇ ਦੀ ਨਹੀਂ ਲੱਗੀ ਜਾਗਿਆ ਸੁਪਨਾ ਦੂਰ ਹੋ ਗਿਆ ਸੁਪਨੇ 'ਚ ਮਨ ਉਪਾਦੀ ਤੇ ਨਹੀਂ ਹੁੰਦਾ ਸੁਪਨੇ 'ਚ ਸੋਚ ਚਲਦੀ ਰਹਿੰਦੀ ਹੈ ਸੁਪਨੇ ਵਾਲੀ ਜਗਾ ਦਾ ਸੁਪਨਾ ਖਤਮ ਹੋ ਗਿਆ ਸਹਿਜ ਸਮਾਦ ਉਪਾਦ ਰਹਿਤ ਫੁੱਲ ਵੱਡੇ ਭਾਗ ਲਿਵ ਫੁੱਲ ਲਿਵ ਲੱਗੀ ਆ ਫੁੱਲ ਦੁਬਾਰਾ ਪਹਿਲਾਂ ਵੀ ਲਿਵ ਲੱਗੀ ਹੋਈ ਸੀ ਪਹਿਲਾਂ ਤਾਂ ਲੱਗੀ ਹੋਈ ਸੀ ਗਰਭ ਵਿੱਚ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਉਹ ਲਿਵ ਦੁਬਾਰਾ ਲੱਗੀ ਹੈ ਜਿਹੜੀ ਗਰਭ ਵਿੱਚ ਲੱਗੀ ਹੋਈ ਸੀ ਉਹ ਵਿਚਾਲੇ ਵਿਚਾਲੇ ਦਾ ਐਸੇ ਚ ਲਿਵ ਟੁੱਟ ਗਈ ਲਿਪ ਜੁੜਕੀ ਲੱਗੀ ਤ੍ਰਿਸ਼ਨਾ ਲੱਗੀ ਕਹਿੰਦਾ ਹੁਣ ਉਹ ਲੱਗ ਫੇਰ ਲੱਗੀ ਹੈ ਉਹਦਾ ਲੜ ਛੁੱਟ ਗਿਆ ਸੀ ਨਾ ਉਹ ਲੜ ਫੇਰ ਹੱਥ ਆਇਆ ਸਹਿਜ ਸਮਾਦ ਕਲ ਆਇਆ ਸਹਿਜ ਸਮਾਦ ਜਾਂ ਜਾਗਿਆ ਸਹਿਜ ਸਮਾਦ ਉਪਾਦ ਰਹਿਤ ਇੱਥੇ ਪਵਨ ਫੁੱਲ ਵੱਡੇ ਬਾਗ ਨਿਬੜਾ ਦੁਬਾਰਾ ਹੁਣ ਨਿਬੜਾ ਵੱਡੇ ਭਾਗ ਨੇ ਜਿਹੜੀ ਦੁਬਾਰਾ ਲਿਵ ਲੱਗੀ ਇਧਰ ਦੀ ਨਹੀਂ ਲੱਗੀ ਲਿਵ ਲੱਗਦੀ ਹੈ ਤ੍ਰਿਸ਼ਨਾ ਬੁੱਝ ਕੇ ਪਹਿਲਾਂ ਲੱਗਦੀ ਹੈ ਜਦ ਲਿਵ ਲੱਗਦੀ ਹੈ ਫੇਰ ਹੈ ਨਿਸਵਾਸਰ ਆਰਾਧ ਜਦ ਲਿਵ ਲੱਗਦੀ ਹੈ ਨਾ ਦੁਬਾਰਾ ਫੇਰ ਨਿਸਵਾਸਰ ਆਰਾਧ ਹੈ ਪਹਿਲਾਂ ਹੋ ਹੀ ਨਹੀਂ ਸਕਦਾ ਪਹਿਲਾਂ ਮੈਂ ਹੋ ਮੈਂ ਜਾਊ ਇਹ ਤਾਂ ਉਹ ਦੱਸੂ ਜਿਹੜਾ ਪ੍ਰੈਕਟੀਕਲ ਹੈ ਪ੍ਰੈਕਟੀਕਲ ਦੇ ਇਹ ਤਾਂ ਜਦ ਦੇਖਾ ਤਾਂ ਹੋਗਾ ਗਾਈ ਦੇਖ ਕੇ ਐ ਸਾਰਿਆਂ ਨੇ ਦੇਖ ਕੇ ਹੱਥ ਹੋਣਗੇ ਤੇ ਸਮਝਿਆ ਨਹੀਂ ਆਈ ਤਾਂ ਅਰਥ ਕਿੱਥੋਂ ਹੋ ਜਾਣਾ ਖੁੰਨ ਵੱਡੇ ਭਾਗ ਲਿਬ ਲੱਗੀ ਦੁਬਾਰਾ ਜਦ ਲਿਬ ਲੱਗਦੀ ਹੈ ਤਾਂ ਸਵਾ ਸਵਾ ਦਾ ਰਾਦਾ ਨਹੀਂ ਹੋ ਹੀ ਨਹੀਂ ਸਕਦਾ ਸਵਾਲ ਨਹੀਂ ਕਰਦਾ ਕੋਈ ਕਰਕੇ ਦਿਖਾਵੇ ਉਹ ਸਿਵਲ ਨਹੀਂ ਹੈ ਜੈਸੇ ਭੁੱਖ ਹੈ ਪ੍ਰੀਤ ਅਨਾਜ ਜਦ ਨਾਮ ਦੀ ਭੁੱਖ ਜਾਗੀ ਹੈ ਗੱਲਾਂ ਜੋ ਮਰਜ਼ੀ ਕਰੀ ਜਾਓ ਉਹਦੇ ਤੇ ਸੁੱਤ ਉੱਠੀ ਰਹਿਣੀ ਹੈ ਦੁਨੀਆ ਦੇ ਮੇਰਾ ਠਾਠਾ ਬਾਬਾ ਗੱਲਾਂ ਤੋਂ ਨਾ ਕਰਦਾ ਠਾਠਾ ਬਾਬਾ ਕਰਦਾ ਸੰਤਨ ਲੋ ਮੇਰੀ ਮੇਵਾ ਦੀ ਸੰਤਨ ਲੋ ਸੰਤਨ ਮੋ ਕੋ ਪੂੰਜੀ ਸੋਪੀ ਗੁਰਮਤਿ ਪੂੰਜੀ ਕਿਨੇ ਨਾਮ ਦੀ ਪੂੰਜੀ ਕਿਨੇ ਸਭ ਤੇ ਸੰਤਨ ਦੇ ਅੰਦਰ ਜੁੜਿਆ ਸੰਤਨ ਹਰ ਭਗਤ ਭਰੇ ਭੰਡਾਰਾ ਸਾਰੀ ਗੱਲ ਗੁਰਬਾਣੀ ਦੀ ਜਾਸਾਂ ਵਿੱਚ ਆਉ ਜਾਂ ਲਾਈਨ ਮਿਲ ਗਈ ਜਾਂ ਲਾਈਨ ਜੁੜ ਗਈ ਵੀ ਗੱਲ ਕੀ ਹੈ ਕਹੀ ਤੇ ਗੱਲ ਹੈ ਕਿ ਸਮਝ ਆ ਗਈ ਗੱਲ ਦੀ ਪਤਾ ਗੱਲ ਦਾ ਨਹੀਂ ਪਤਾ ਇਹਨੂੰ ਕੀ ਹੈ ਲਾਈਨ ਨਾਲ ਲਾਈਨ ਆਪੇ ਜੁੜੀ ਜਾਣੀ ਸਮਝ ਆਉਣ ਲੱਗਣੀ